ਚੌਪਈ ਅਨਦਾਵਤੀ ਨਗਰ ਇਕ ਸੁਨਾ ਆਨੰਦ ਸੈਨ ਬਹੁ ਗੁਨਾ ਅਨਦਾਵਤੀ ਸਦਨ ਤੇ ਬਾਲਾ ਜਗਤ ਭਇਓ ਤਾਤੇ ਉਜਿਆਲਾ ਅਦਿਕ ਰੂਪ ਵਿਦਨਾ ਤੇ ਕੀਨਾ ਜਾ ਸਭ ਰੂਪ ਨਾ ਦੂਸਰ ਦੀਨਾ ਆਇਓ ਪੁਰਖ ਏਕ ਤਬ ਬਨੋ ਰਾਣੀ ਤੇ ਸੁੰਦਰ ਥੋ ਕਨੋ ਜਬ ਅਬਲਾ ਤੇ ਰੂਪ ਨਿਹਾਰਾ ਮਦਨ ਬਾਣ ਤਾਕੇ ਤਨ ਮਾਰਾ ਰੀਦ ਰਹੀ ਸੁੰਦਰ ਮਨ ਮਾਹੀ ਘਰ ਬਾਹਰ ਕੀ ਕਛ ਸੁਧ ਨਾਹੀ ਪਠੈ ਹਿਤੂ ਇਕ ਤਾਹੇ ਬੁਲਾਵਾ ਕਾਮ ਭੋਗ ਤੇ ਸਾਥ ਕਮਾਵਾ ਮਨ ਮਾਨ ਤੇ ਆਸਨ ਤੇ ਦਏ ਚੁੰਬਨ ਔਰ ਲਿੰਗਨ ਲੈ ਅਦਕ ਮਿੱਤਰ ਰਾਣੀ ਕਾ ਭਾਇਓ ਏ ਵਿਤਾਏ ਪ੍ਰਭੋ ਜਨਾਇਓ ਕਾ ਉਜਾਰ ਜਹਾਂ ਵੜ ਅਹੀ ਆਸਨ ਲਾਇ ਬੈਠਿਓ ਤਹੀਂ ਸਾਭੀ ਅੰਗ ਵਿਭੂਤ ਚੜਈਓ ਦ੍ਰੁਮ ਤਰ ਬੈਠੇ ਧਿਆਨ ਲਗਈਓ ਰਾਜਾ ਸਹਿ ਤਾਮ ਐ ਹੈ ਤੁਮੈ ਧਾਮ ਜਿਉ ਤਿਉ ਲੈ ਜਾਏ ਹੈ ਮਾਨ ਜਾਰ ਸੋਈ ਬਚ ਲਿਓ ਭੇਖ ਅਤਿਥ ਕੋ ਧਾਰਤ ਭਇਓ ਆਸਨ ਏਕ ਬ੍ਰਿਛ ਤਰ ਮਾਰਾ ਯੋ ਰਾਜਾ ਸੋ ਨਾਰੀ ਉਚਾਰਾ ਸੋਵਤ ਹੁਤੀ ਸੁਪਨ ਮੈਂ ਪਾਇਓ ਮਹਾਰੁਦਰ ਮੇਰੇ ਗ੍ਰਹਿ ਆਇਓ ਪਾਪ ਸਾਥ ਤਿਨ ਮੋਹਿ ਜਗਾਇਓ ਅਦਕ ਕਿਰਪਾ ਕਰ ਬਚਨ ਸੁਨਾਇਓ ਤੁਮ ਰਾਜਾ ਜੂ ਸਾਥ ਉਚਰਿਓ ਏਕ ਬਾਤ ਚਿਤ ਭੀਤਰ ਧਰਿਓ ਏਕ ਰਖੀ ਬਨ ਮਹਿ ਸੁਨਾ ਤਾ ਸਮ ਭਇਓ ਨ ਹੈ ਕਹੂ ਮੁਨਾ ਰਾਜਾ ਸਹਿਤ ਜਾਏ ਤਿਹ ਲਈਓ ਦਵਾਦਸ ਬਰਖ ਸੰਗ ਲੈ ਸੋਈਓ ਨੇ ਸੰਸੈ ਘਰ ਮੈਂ ਸੁਤ ਹੋਈ ਜਾਂ ਮੈਂ ਬਾਤ ਨਾ ਦੂਜੀ ਕੋਈ ਮਹਾਜਤੀ ਤਿਹ ਮੁਨ ਕੋ ਜਾਣਹੁ ਕਹੂ ਨਾ ਬਿਨਸਾ ਤਾਹੇ ਪਛਾਨਹੁ ਰੰਭਾਦਿਕ ਇਸਤਰੀ ਪਛਹਾਰੀ ਬ੍ਰਤੇ ਟਰਾ ਨਾ ਰਿਖ ਬ੍ਰਤ ਧਾਰੀ ਹਮ ਤੁਮ ਸਾਥ ਤਹਾਂ ਦੋ ਜਾਮੈ ਜਿਉ ਤਿਉ ਮੁਨਹਿ ਪਾਏ ਪਰ ਲਿਆਵੈ 12 ਬਰਸ ਮੋਰ ਸੰਗ ਸੁਆਵਹੁ ਨਿਹ ਸੰਸੈ ਘਰ ਮੈਂ ਸੁਤ ਪਾਵਹੁ ਸੁਣ ਬਾਜ ਨਿਰਪ ਉਠ ਠਾਡੋ ਪਇਓ ਰਾਣੀ ਸਹਿਤ ਤਮਨ ਬਨ ਗਇਓ ਜਾ ਛੁਐ ਬਿਰਛ ਗगन ਤਨ ਰਹੇ ਘੋਰ ਭਿਆਨਕ ਜਾਤ ਨਾ ਕਹੇ ਰਾਣੀ ਸਾਧ ਰਾਵ ਤਹ ਗਇਓ ਹੀਰਤ ਤਮਨ ਮੁਨੀ ਸਹਿ ਭਇਓ ਨਾਰ ਸਹਿਤ ਪਾਇਨ ਤੇ ਪਰਿਓ ਚਿਤ ਮੈਂ ਇਹ ਵਿਚਾਰ ਵਿਚਰਿਓ ਜੋ ਸਿਵ ਸੁਪਨ ਸਮੈ ਕਹਿ ਗਇਓ ਸੋ ਹਮ ਸਾਜ ਤ੍ਰਿਗਨ ਲਹਿ ਲਇਓ ਜਿਉ ਤਿਉ ਕਰ ਇਹ ਗ੍ਰਹਿ ਲੈ ਜਾਹੂ ਲੈ ਰਾਣੀ ਕੇ ਸਾਥ ਸੁਵਾਉ ਜਿਉ ਜਿਉ ਨਿਰਪ ਪਾਇਨ ਪਰ ਪਰੈ ਤਿਉ ਤਿਉ ਮੁਨ ਆਖੈ ਨਾਉ ਘਰੈ ਤਿਉ ਰਾਜਾ ਸੀਸੈ ਰਾਵੈ ਤਾ ਕਹ ਮਹਾ ਮੁਨੀ ਠਹਰਾਵੈ ਜਬ ਨਿਰਪ ਅਨਕ ਬਾਰ ਪਗ ਪਰਾ ਤਵ ਆਖੈ ਮੁਨ ਦੁਹੂ ਉਘਰਾ ਤਾ ਸੋ ਕਹਾ ਕਿਹ ਨਿਮਿਤ ਆਇਓ ਕਿਹ ਕਾਰਨ ਇਸਤਰੀ ਸੰਗ ਲਿਆਇਓ ਹਮ ਹੈ ਮੂਨਿ ਕਾਨਨ ਕੇ ਬਾਸੀ ਏਕ ਨਾਮ ਜਾਣਤੇ ਅਬਨਾਸੀ ਰਾਜਾ ਪ੍ਰਜਾ ਬਸਤ ਕੇ ਠੌਰਾ ਹਮ ਪ੍ਰਭ ਕੇ ਰਾਚੇ ਰਸ ਬੋਰਾ ਯਾ ਸੰਪਤ ਹਮਰੇ ਕੇ ਕਾਜਾ ਜੋ ਲੈ ਹਮੈ ਦਿਖਾਵਤ ਰਾਜਾ ਹਮ ਨਹਿ ਧਾਮ ਕਿਸੂ ਕੇ ਜਾਹੀ ਬਨਹੀ ਮੈਂ ਹਰ ਧਿਆਨ ਲਗਾਹੀ ਕਿਰਪਾ ਕਰੋ ਨਿਰਧਾਮ ਪਧਾਰੋ ਹਮਰੇ ਵੱਡੇ ਅਗਨ ਕਹਟਾਰੋ 12 ਵਰਸ ਕਿਰਪਾ ਕਰ ਰਹੀ ਹੈ ਬਹਰੋ ਮਗ ਬਨਹੀ ਕੋ ਗਈ ਹੈ ਜਬ ਨਿਰਭ ਅਦਕ ਨਿਹੋਰਾ ਕੀਓ ਤਬ ਇਹ ਬਿਦ ਉੱਤਰ ਲਿਖ ਦਿਓ ਹਮਰੋ ਕਹਾ ਧਾਮ ਤਬ ਕਾ ਜਾ ਬਾਰ ਬਾਰ ਭਗਤ ਭਗ ਰਾਜਾ ਹਮ ਕਹ ਸ਼ਿਵ ਤੋਹਿ ਆਪ ਬਤਾਇਓ ਸੋਵਤ ਇਹਾਂ ਜਗਾਏ ਪਠਾਇਓ ਤਾ ਤੇ ਮਾਨ ਸ਼ੰਭ ਕੋ ਕਹੋ ਬਾਰਾ ਬਰਖਾ ਮਾਰੇ ਰਹੋ ਸ਼ਿਵ ਕੀ ਸੁਨਤ ਭਇਓ ਜਬ ਬਾਣੀ ਤਬ ਮੁਨਿ ਸਾਥ ਚਲਨ ਕੀ ਮਾਨੀ ਰਾਜਾ ਕੇ ਹੋਇ ਸੰਗ ਸਿਧਾਰਾ ਰਾਣੀ ਸਹਿਤ ਸਦਨ ਭਗਤਾਰਾ ਖਾਨ ਪਾਨ ਆਗੈ ਨਿਰਪਤਰਾ ਤਾਹੇ ਨਿਰਖ ਰਿਖ ਐ ਸੋਚਰਾ ਇਹ ਭੋਜਨ ਹਮਰੇ ਕੇ ਕਾ ਜਾਏ ਹੈ ਇਨ ਗ੍ਰਿਸਤਨ ਕੇ ਸਾਜਾ ਹਮ ਇਸ ਤ੍ਰਿਨ ਤਨ ਨੈਣ ਨਾ ਲਾਵੈ ਇਨ ਰਸ ਕਸਨ ਭੂਲ ਨੈ ਖਾਵੈ ਬਿਨ ਹਰਿ ਨਾਮ ਕਾਮ ਨ ਆਵੈ ਵੇਦ ਕਤੇਵ ਯੋ ਭੇਦ ਬਤਾਵੈ ਤਬ ਨਿਰਪਤਾਹੇ ਸਹੀ ਮੁਨਿ ਮਾਨਾ ਭੇਦ ਭੇਦ ਨਾ ਮੂੜ ਪਛਾਨਾ ਨਿਜ ਰਾਣੀ ਤਨ ਤਾਹੇ ਸੁਆਇਓ ਮੂਰਖ ਆਪਣੋ ਮੂੰਡ ਮੁੰਡਾਇਓ ਨਿਜ ਕਰ ਮੂਰਖ ਸੇਜ ਵਿਛਾਵੈ ਤਾਹੇ ਤ੍ਰਿਆ ਕੇ ਸਾਥ ਸੁਆਵੈ ਅਦਕ ਜਤੀ ਤਾ ਕਹਿ ਪਹਿਚਾਨੈ ਭੇਦ ਭੇਦ ਨਾ ਮੂਰਖ ਜਾਣੈ ਜਬ ਪਦ ਨਹਿ ਹੇਰਤ ਤ੍ਰਿਏ ਜਾਣੈ ਕਾਮ ਭੂਤਾ ਸੋ ਦ੍ਰਿੜ ਠਾਨੈ ਭਾਂਗ ਭੀਮ ਅਧਿਕ ਤੇ ਖੁਆਰੀ ਚਾਰ ਪਹਿਰ ਰਤ ਕਰੀ ਪਿਆਰੀ ਭੋਗ ਕਰਤ ਇਕ ਕਿਰਿਆ ਵਿਚਾਰੀ ਉਪਰ ਏਕ ਤੁਲਾਈ ਡਾਰੀ ਨਿਰਪ ਬੈਠੋ ਮੁਕੀਐ ਲਗਾਵੈ ਸੋ ਅੰਤਰ ਰਾਣੀ ਹੈ ਬਜਾਵੈ ਇਹ ਛਲ ਸੋ ਮਿੱਤਰੈ ਤਿਨ ਪਾਵਾ ਮੂਰਖ ਭੂਪ ਨਾ ਭੇਵ ਜਿਤਾਵਾ ਪਾਮਦ ਬੈਠ ਮੂਕੀਆਂ ਮਾਰੈ ਉਤਰਾਣੀ ਸੰਗ ਜਾਰ ਬਿਹਾਰੈ ਇਹ ਛਲ ਸੋ ਰਾਣੀ ਪਛਰਿਓ ਜਾਰ ਗਵਨ ਤ੍ਰਿਯ ਦੇਖਤ ਕਰਿਓ ਮੂਰਖ ਭੇਦ ਭੇਦ ਨਾ ਪਾਇਓ ਸੋ ਇਸਤਰੀ ਤੇ ਮੂਡ ਮੁੰਡਾਇਓ ਇਤ ਸ੍ਰੀ ਚਰਿਤ੍ਰ ਵਿਗਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 294 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ